ਨਾਣੇ ਅੱਖਰ ਦਾ ਉਪਦੇਸ਼ ਭਗਤ ਕਬੀਰ ਜੀ ਨੇ ਦਿੱਤਾ ਜੀ 21ਵੀਂ ਪੌੜੀ ਵਿੱਚ ਅਣਾਣਾ ਰਣ ਰੂਤੋ ਨਰ ਨਹੀਂ ਕਰੈ ਨਾ ਨਿਵੈ ਨਾ ਫੁਨ ਸੰਚਰੈ ਹਾਂ ਜਿਹੜਾ ਨਾਰਾ ਹੈ ਨਾ ਨਰ ਉਹਨੂੰ ਕਹਿੰਦੇ ਨੇ ਜਿਹੜਾ ਜੰਗ ਲੜੇ ਸਿੱਧਾ ਪੱਥੇ ਪੁਰਜਾ ਪੁਰਜਾ ਘਟ ਮਰੇ ਕਬੂ ਨਾ ਛਾੜੇ ਖੇਤ ਉਹ ਹੁੰਦਾ ਨਰ ਤੋਂ ਨਾਲ ਨਹੀਂ ਕਰੈ ਜੰਗ ਲੜੇ ਰੀਜ ਨਾਲ ਪੂਰੀ ਰੀਜ ਨਾਲ ਲੜੇ ਜੰਗ ਜੰਗ ਜਿਹੜੀ ਲੜਨੀ ਹੈ ਮਨ ਨਾਲ ਜਿਹੜਾ ਬੁੱਧੀ ਨਾਲ ਜੰਗ ਲੜਨੀ ਹੈ ਰੀਜ ਨਾਲ ਲੜੇ ਪੂਰੀ ਨਾਲ ਜਿੰਨਾ ਚਿਰ ਮਨ ਮੰਨਦਾ ਨਹੀਂ ਇਹਨੂੰ ਛੱਡਣਾ ਨਹੀਂ ਹੁੰਦਾ ਫਤਿਹ ਭਈ ਮਨ ਜੀਤ ਜੰਗ 'ਚ ਫਤਿਹ ਹਾਸਲ ਕਰਨੀ ਹੋ ਕਰਦੀ ਹੈ ਇਸ ਤਰੀਕੇ ਨਾਲ ਜੰਗ ਲੜੀ ਜਾਵੇ ਫਿਰ ਫਤਿਹ ਹੋ ਜੂਗੀ ਨਹੀਂ ਕਰੈ ਨਾ ਨਿਵੇ ਨਾ ਫੁਨ ਸੰਚਰ ਜਿਹੜਾ ਹਾਰ ਮੰਨ ਜਾਂਦਾ ਨੀਵਾ ਹੋ ਜਾਂਦਾ ਹੈ ਮੰਨਦੇ ਅੱਗੇ ਬੁੱਧੀ ਹਾਲ ਨਾ ਮੰਨੇ ਨਾ ਫੋਨ ਸਿੰਚੜੈ ਬੁਕਾਰਾਂ ਨਾਲ ਸੁਲਾ ਨਾ ਕਰੇ ਬੁਕਾਰਾਂ ਨਾਲ ਸੁਲਾ ਨਹੀਂ ਕਰਦੀ ਬੁਕਾਰ ਦੀ ਨਾਲ ਰੱਖਣੀ ਮਨ ਨੂੰ ਕਹੇ ਬੁਕਾਰ ਛੱਡ ਕੇ ਫੇਰ ਆ ਜਾ ਫੇਰ ਤੇਰੇ ਨਾਲ ਸੁਲਾ ਜੇ ਬੁਕਾਰਾਂ ਨਾਲ ਨਾਲ ਰਹੇਗਾ ਫੇਰ ਨਹੀਂ ਤੇਰੇ ਨਾਲ ਸੁਲਾ ਜੀ ਅੱਛਾ ਮਨ ਦੀ ਕੋਈ ਸ਼ਰਤ ਨਹੀਂ ਮੰਨਣੀ ਮਨ ਨੂੰ ਆਪਣੀ ਸ਼ਰਤ ਮਨਾਉਣੀ ਹੈ ਜੀ ਹਾਂ ਮਨ ਦੀ ਸ਼ਰਤ ਨਹੀਂ ਕੋਈ ਮੰਨਣੀ ਠੀਕ ਹੈ ਜੀ ਧੰਨ ਜਨਮ ਤਾਹੀ ਕੋ ਗਣੈ ਮਾਰ ਏਕੈ ਤਜ ਜਾਏ ਕਣੈ ਤਨ ਜਨਮ ਤਾਈ ਕੋ ਕਣ ਉਹਦਾ ਜਨਮ ਤਨ ਹੈ ਰਾਜੇ ਨੂੰ ਮਾਰ ਲਵੇ ਰਾਜੇ ਨੂੰ ਪਤਾ ਕਰ ਲਵੇ ਮਨ ਨੂੰ ਜਿੱਤ ਲਵੇ ਭਰਮ ਨੂੰ ਜਿੱਤ ਲਵੇ ਭਰਮ ਦਾ ਘੜ ਤੋੜ ਦੇਵੇ ਮਨ ਦਾ ਮਨ ਹਥਿਆਰ ਆਪੇ ਛੱਡ ਦਿੰਦਾ ਬਾਕੀ ਬਗਾਰ ਆਪੇ ਛੱਡ ਜਾਂਦੇ ਛੁੱਟ ਜਾਂਦੇ ਨੇ ਜਿੰਨਾ ਜਰ ਭਰਮ ਹੈ ਮਨ ਦੇ ਵਿੱਚ ਉਹਨਾਂ ਚੱਲਦੀ ਹੈ ਬਗਾਰਾਂ ਨੂੰ ਛੱਡਦਾ ਇਹਦੇ ਪਰਮ ਦਾ ਘੜ ਜਾਂ ਛੁੱਟ ਜੂਗਾ ਇਹਦਾ ਮਨ ਦਾ ਭਰਮ ਦਾ ਘਾਟ ਟੁੱਟ ਜੂਗਾ ਜਦ ਉਦੋਂ ਵਿਕਾਰਾਂ ਨੂੰ ਛੱਡ ਦੂਗਾ ਸਮਝ ਨਾਲ ਛੱਡੂਗਾ ਸਮਝ ਕੇ ਛੱਡੂਗਾ ਅਗਿਆਨਤਾ ਨਾਲ ਨਹੀਂ ਛੱਡੂਗਾ ਗਿਆਨ ਨਾਲ ਛੱਡਣਗੇ ਅੱਛਾ ਜੀ ਮਾਰਾ ਇੱਕ ਇੱਕ ਹੈ ਕੌਣ ਹੈ ਜੀ ਇੱਕ ਭਰਮ ਗੁਰਪ੍ਰਸਾਦ ਭਰਮ ਦਾ ਨਾਮ ਪੰਜ ਵਿਕਾਰ ਮੰਨੇ ਨੇ ਵਿਕਾਰ ਦੇ 6 ਉਹ ਮੇਰਾ ਤਾਂ ਕੋਈ ਇਲਾਜ ਨਹੀਂ ਹੈ ਕਿਤੇ ਆ ਭਰਮ ਦਾ ਇਲਾਜ ਹੈਗਾ ਭਰਮ ਦਾ ਇਲਾਜ ਗਿਆਨ ਨਾਲ ਹੈ ਜਿਹੜੇ ਹਉਮੈ ਦਾ ਇਲਾਜ ਕਰਦੇ ਨੇ ਉਹਨਾਂ ਦੀ ਹਉਮੈ ਵੱਧਦੀ ਰਹੀ ਹੈ ਉਹਨਾਂ ਨੇ ਹੰਕਾਰ ਤੋਂ ਗਾਂ ਭਰਮ ਦੀ ਸੀ ਖੋਜਿਆ ਭਰਮ ਦੀ ਸੀ ਮੰਨਿਆ ਇਹ ਕਰਕੇ ਗੁਰੂ ਨਾਨਕ ਕਿਹਾ ਹਉਮੈ ਕਿੱਥੋਂ ਉਪਜਿਆ ਉਹਨਾਂ ਨੇ ਜਾ ਕੇ ਹਉਮੈ ਤੇ ਫੁੱਲ ਸਟਾਪ ਲਾਤਾ ਸੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਗਾਂਧੀ ਚੱਲੇ ਉਹ ਸਵਾਲ ਖੜਾ ਕੀਤਾ ਹਉਮੈ ਕਿੱਥੋਂ ਉਪਜਿਆ ਦੱਸੋ ਕਿੱਥੋਂ ਪੈਦਾ ਹੋਈ ਹਉਮੈ ਉਹ ਜੜ ਹੈ ਉਹ ਜੜ ਮਾਰ ਦੋ ਜੜ ਵੱਢ ਦੋ ਉੱਪਰਲਾ ਦਰਖਤ ਸਾਰਾ ਹੀ ਸੁੱਕ ਜਾਂਦਾ ਟਾਹਣੀਆਂ ਪੱਤੇ ਫੁੱਲ ਫਲ ਸਭ ਸੁੱਕ ਜਾਂਦੇ ਨੇ ਆਪੇ ਪੇੜ ਵੀ ਸੁੱਕ ਜਾ ਪੇੜ ਸੁੱਕ ਜੂਗਾ ਸਭ ਕੁ ਉਤਲਾਪੇ ਆਪੇ ਸੁੱਕ ਜਾਂਦਾ ਠੀਕ ਹੈ ਜੀ ਮਨ ਜੀਤ ਤੇ ਜਗ ਜੀਤ ਹੈ ਜੀ ਹਾਂ ਜੀ ਬੋਲ ਜੀਤ ਹੈ ਜਗ ਠੀਕ ਹੈ ਜੀ ਇੱਥੇ 21ਵੀਂ ਪੌੜੀ ਦਾ ਉਪਦੇਸ਼ ਭਗਤ ਕਬੀਰ ਜੀ ਦਾ ਸਮਾਪਤ ਹੈ ਜੀ ਬਣਾਣੇ ਅੱਖਰ ਦਾ ਉਪਦੇਸ਼ ਗੌੜੀ ਥੇਤੀ ਮਹਲਾ ਪੰਜਵਾਂ ਵਿੱਚ 31ਵੀਂ ਪੌੜੀ 'ਚ ਦਰਜ ਹੈ ਜੀ ਅਣਾਣਾ ਰਣ ਤੇ ਸੀਜੀ ਹੈ ਆਤਮ ਜੀਤੈ ਕੋਏ ਹੋਮੇ ਅਨਸਿਉ ਲਰ ਸੋ ਸੋਭਾ ਦੂ ਹੋਈ ਜਿਹੜਾ ਰਾਣਾ ਨੇ ਜੰਗ ਤੋਂ ਹੀ ਸੋਝੀ ਪ੍ਰਾਪਤ ਹੋਣੀ ਹੈ ਮਨ ਨੂੰ ਸਮਝਾਏ ਤੇ ਮਨ ਨਾਲ ਜਿਹੜਾ ਸਮਝਾਉਣਾ ਇਹ ਤੋਂ ਹੀ ਸਾਰੀ ਸੋਝੀ ਪ੍ਰਾਪਤ ਹੋਣੀ ਹੈ ਇਹ ਤੋਂ ਹੀ ਸੁਲਝਣੀ ਹੈ ਤਾਣੀ ਉੜਦੀ ਹੋਈ ਸੁਲਝਣੀ ਹੈ ਬੁੱਧੀ ਉੜਦੀ ਹੋਈ ਹੈ ਸੁਲਝਣੀ ਹੈ ਮਨ ਨਾਲ ਤਾਂ ਉਲਟਾ ਝਗੜਾ ਕਰਨਾ ਹੈ ਮਨ ਦੀ ਗੱਲ ਮੰਨਣੀ ਨਹੀਂ ਹੈ ਇਹ ਮਨ ਦੇ ਮਗਰ ਲੱਗੀ ਹੋਈ ਹੈ ਮਨ ਮੁਖੀ ਹੈ ਮਨ ਮੁਖੀ ਨਹੀਂ ਬਣਨਾ ਹੈ ਤਾਂ ਨਹੀਂ ਸੁਣ ਜੂਗੀ ਆਤਮ ਜੀਤੇ ਕੋਏ ਆਪਣਾ ਮਨ ਤਾਂ ਜਿੱਤਣਾ ਸੀ ਅਸੀਂ ਮਨ ਤੇ ਮਗਰ ਲੱਗੇ ਹੋਏ ਆ ਇਹ ਨਹੀਂ ਗੱਲ ਬਣਦੀ ਇਹਦੇ ਨਾਲ ਰਾਦਾ ਦੀ ਪਤਾ ਲੱਗਣਾ ਹਉਮੈ ਅਨਸਿਓ ਲੜ ਮਰੈ ਇਹ ਹੰਕਾਰ ਦੇ ਵਿੱਚ ਹੰਕਾਰੀ ਸੁਭਾ ਕਰਕੇ ਮਨ ਦੇ ਮਗਰ ਲੱਗ ਕੇ ਤਾਂ ਲੋਕਾਂ ਨਾਲ ਲੜੀਦਾ ਇਹ ਤਾਂ ਲੋਕਾਂ ਨਾਲ ਲੜਾਉਂਦਾ ਵੀ ਮੇਰੇ ਮੇਰੇ ਵੱਲ ਖਿਆਲ ਲੈਣਾ ਕਰਨ ਲੜ ਮਰੈ ਸੋ ਸੋਭਾ ਦੂ ਹੋਏ ਉਹ ਦੂਏ ਕਿਸਮ ਦੀ ਸੋਭਾ ਸੰਸਾਰ ਜਿਵੇਂ ਰਾਮਚੰਦਰ ਦੀ ਸੋਭਾ ਰਾਵਣ ਨੂੰ ਮਾਰਿਆ ਜਾਂ ਉਹਨਾਂ ਨੇ ਕੌਰਵਾਂ ਨੇ ਪੰਡਵਾਂ ਨੇ ਕੌਰਵਾਂ ਨੂੰ ਮਾਰਿਆ ਉਹ ਸੰਸਾਰੀ ਸੋਭਾ ਸੰਸਾਰ ਦੀ ਗੱਲ ਹੈ ਉਹ ਨਿਰਾਕਾਰੀ ਸੋਭਾ ਨਹੀਂ ਆਪਣੇ ਮਨ ਨੂੰ ਮਾਰਨ ਦੀ ਸੋਭਾ ਜਾਂ ਦਰਗਾਹ ਦੇ ਵਿੱਚ ਆਪਣੇ ਮਨ ਨੂੰ ਮਾਰਨ ਦੀ ਇਜਾਜ਼ਤ ਹੈ ਕਿਸੇ ਦੂਏ ਨੂੰ ਜਿੱਤਣ ਦੀ ਗੱਲ ਨਹੀਂ ਹੋ ਹਾਂਜੀ ਮਣੀ ਮਿਟਾਏ ਜੀਵਤ ਮਰੈ ਗੁਰ ਪੂਰੇ ਉਪਦੇਸ਼ ਮਨੁਆ ਜੀਤੈ ਹਰ ਮਿਲੈ ਤਹ ਸੂਰਤਣ ਵੇਸ ਬਣੀ ਮਟਾਏ ਮਾਇਆ ਦੀ ਭੁੱਖ ਹੈ ਜਿਹੜੀ ਮਨ ਦੇ ਅੰਦਰ ਇਹ ਬਣੀ ਹੈ ਜ਼ਹਿਰ ਇਹਦੇ ਡੰਗ ਲੱਗਿਆ ਹੋਇਆ ਸਰਪਣੀ ਦਾ ਮਾਇਆ ਦੀ ਦਾ ਇਹ ਸਰਪਣੀ ਦਾ ਕਟਿਆ ਹੋਇਆ ਹੈ ਮੈਂ ਵਾਦਾ ਸਰਪਣੀ ਖਾਦਾ ਇਹ ਕਿਵੇਂ ਇਹਦੀ ਜ਼ਹਿਰ ਕਿਵੇਂ ਮਿਟੂਗੀ ਜੀਵਤ ਮਰੈ ਬਸ ਜੇ ਇਹਦੀ ਜ਼ਹਿਰ ਇਹ ਮਿਟ ਜਾਏ ਮਾਇਆ ਦੀ ਭੁੱਖ ਦੇ ਅੰਦਰ ਹੋ ਗਈ ਹੈ ਜਿਉਂਦਾ ਹੀ ਮਰਿਆ ਹੈ ਜੀਵਤ ਮਰੈ ਗੁਰਪੂਰੇ ਉਪਦੇਸ਼ ਗੁਰਪੂਰੇ ਦੇ ਉਪਦੇਸ਼ ਨਾਲ ਗੁਰਬਾਣੀ ਦੇ ਉਪਦੇਸ਼ ਨਾਲ ਕੰਮ ਹੋ ਸਕਦਾ ਹੈ ਵਰਨਾ ਨਹੀਂ ਹੋ ਸਕਦਾ ਇਹਨੂੰ ਸਮਝਾਇਆ ਜਾ ਸਕਦਾ ਵੀ ਇਹ ਛੱਡ ਦੇ ਮਾਇਆ ਦੀ ਭੁੱਖ ਛੱਡ ਤੂਗਾ ਮਨੁਆ ਜਿੱਤੇ ਹਰ ਮਿਲਿਆ ਜੇ ਮਨਿਆ ਜਿੱਤਿਆ ਜਾਵੇ ਮਨ ਬੁੱਧੀ ਨੂੰ ਕਹਿ ਤੈਨੂੰ ਹਰ ਨਾਲ ਤੇਰਾ ਬਲਾਬ ਹੋ ਜਾਊਗਾ ਮਨੁਆ ਜਿੱਤੇ ਹਰ ਮਿਲੇ ਮਨੁਆ ਜਿੱਤੇ ਤੇ ਹਰ ਮਿਲੂਗਾ ਤੇ ਸੂਰਤਨ ਬੇਸ ਇਹ ਸੂਰਮਿਆਂ ਦਾ ਬੇਸ ਹੈ ਫਿਰ ਇਹ ਸੂਰਮਿਆਂ ਦਾ ਜਿਹੜਾ ਬੇਸ ਹੈ ਉਹ ਇੱਕ ਹੋਣਾ ਹੈ ਇੱਕ ਹੋਇਆ ਹੋਇਆ ਜਿਹੜਾ ਹੈ ਉਹ ਸੂਰਮਨ ਜਾ ਕੋ ਹਰ ਰੰਗ ਲਾਗੋ ਇਸ ਜੁਗ ਵਿੱਚ ਸੋ ਕਹੀਏ ਤਾਂ ਹੈ ਦੂਰਾ ਹਾਂਜੀ ਨਾ ਕੋ ਜਾਣੈ ਆਪਣੋ ਇੱਕ ਹੈ ਟੇਕ ਆਧਾਰ ਰਹਿਣ ਦਿਨ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਨਾ ਕੋ ਜਾਣੈ ਆਪਣੋ ਇੱਥੇ ਕੁਝ ਵੀ ਆਪਣਾ ਨਹੀਂ ਹੈ ਸੰਸਾਰ 'ਚ ਇਹ ਜਾਣ ਲੈਣਾ ਚਾਹੀਦਾ ਆਪਣਾ ਕਿਸੇ ਨੂੰ ਨਹੀਂ ਜਾਣਨਾ ਚਾਹੀਦਾ ਇੱਥੇ ਆਪਣਾ ਕੁਝ ਨਹੀਂ ਇੱਕ ਹੈ ਟੇਕ ਆਧਾਰ ਇੱਕ ਦੀ ਟੇਕ ਇੱਕੋ ਹੀ ਆਧਾਰ ਰੱਖਣਾ ਚਾਹੀਦਾ ਸੱਚ ਦੀ ਟੇਕ ਹੁਕਮ ਦੀ ਟੇਕ ਹੁਕਮ ਦੇ ਆਧਾਰ ਹੁਕਮ ਦੀ ਟੇਕ ਹੁਕਮ ਦਾ ਆਧਾਰ ਬਣਾ ਕੇ ਚੱਲੋ ਹੋਰ ਕੋਈ ਆਪਣਾ ਨਹੀਂ ਇੱਥੇ ਰਹਿਣ ਦਿਨ ਸਿਮਰਤ ਰਹਾ ਸੋ ਪ੍ਰਭ ਪੁਰਖ ਅਪਾਰ ਜਿਹੜਾ ਰਹਿਣ ਦਿਨ ਦਿਨ ਰਾਤ ਇਹੀ ਯਾਦ ਰੱਖਦਾ ਇਹ ਗੱਲ ਨੂੰ ਇਹ ਗੱਲ ਦਾ ਧਿਆਨ ਰੱਖਦਾ ਖਿਆਲ ਰੱਖਦਾ ਸੋ ਪ੍ਰਭ ਪੁਰਖ ਅਪਾਰ ਉਹ ਪ੍ਰਭ ਹੈ ਪੁਰਖ ਅਪਾਰ ਪੁਰਖ ਹੈ ਉਹ ਆਪ ਹੀ ਪ੍ਰਭ ਹੈ ਉਹ ਅਪਾਰ ਪੁਰਖ ਵੀ ਆਪ ਹੀ ਹੈ ਰੇਣ ਸਗਲ ਈਆ ਮਨ ਕਰੈ ਏਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਈ ਇਹ ਮਨ ਜਿਹੜਾ ਹੈਗਾ ਰੋੜਾ ਹੈ ਬਾੜ ਦਾ ਰੋੜਾ ਹੈ ਹੈ ਇਹਨੂੰ ਰੇਣ ਕਰ ਦਵੇ ਸਗਲ ਕੀ ਰਹਿਣਾ ਬਰੀਕ ਕਰ ਦਵੇ ਇਹਨੂੰ ਸਭਨਾ ਵਾਸਤੇ ਧੂੜ ਕਰ ਦਵੇ ਮਹਿੰਦੀ ਵਾਂਗੂ ਇਹਨੂੰ ਪੀਸ ਕੇ ਬਰੀਕ ਕਰ ਦਵੇ ਸਗਲ ਕੀ ਰਹਿਣਾ ਰੇਣ ਸਗਲ ਆ ਮਨ ਪਰ ਇਹ ਮਨ ਨੂੰ ਸਗਲ ਦੀ ਰਹਿਣ ਕਰਦਾ ਨੂੰ ਚਾਹੀਦਾ ਇਹੋ ਕਰਮ ਕਮਾਏ ਇਹੀ ਕਰਮ ਕਮਾਉਣਾ ਕਮਾਈ ਹੈ ਹੁਕਮ ਹੈ ਬੁੱਝੇ ਸਦਾ ਸੁਖ ਹੁਕਮ ਨੂੰ ਬੁੱਝ ਕੇ ਹੀ ਸਦਾ ਸੁਖ ਹੈ ਫੇਰ ਇਹ ਹੁਕਮ ਬੁੱਝਿਆ ਜਾ ਸਕਦਾ ਫੇਰ ਹੀ ਸਦਾ ਸੁਖ ਹੈ ਨਾਨਕ ਲਿਖਿਆ ਪਾਏ ਜੇ ਇਹ ਲਿਖ ਲਵੇ ਇਹ ਮੰਨ ਲਵੇ ਇਹ ਲਿਖਿਆ ਹੋਇਆ ਲੈ ਕੇ ਆਇਆ ਸੀ ਇਹਦੀ ਉਹ ਪ੍ਰਾਪਤੀ ਕਰ ਲਈਏ ਇਹ ਲਿਖ ਕੇ ਲਿਆਏ ਸੀ ਅੰਦਰ ਹੁਣ ਭੁੱਲ ਗਏ ਇੱਥੇ ਆ ਕੇ ਅੰਦਰ ਤਾਂ ਦੇਖਿਆ ਨਹੀਂ ਲਿਖਿਆ ਹੋਇਆ ਤਿਰਕੁਟੀ 'ਚ ਰਹਿੰਦੇ ਹੋ ਅੰਦਰ ਇਹੀ ਲਿਖਿਆ ਹੋਇਆ ਤਿਰਕੁਟੀ 'ਚ ਹੋਰ ਲਿਖੀ ਜਾਂਦੇ ਕੁਝ ਰੇਣ ਸਗਲ ਇਆ ਮਨ ਕਰੇ ਤਾਂ ਕੀ ਭਾਵੇਂ ਜੀ ਗੁਰਬਾਣੀ ਦਾ ਉਪਦੇਸ਼ ਦੇਣ ਦੀ ਇੱਛਾ ਹੋਵੇ ਸਾਰਿਆਂ ਦੀ ਰੇਣ ਹੈ ਸਾਰਿਆਂ ਦੀ ਬੁੱਧੀ ਨੂੰ ਤੇਜ਼ ਕਰਦੀ ਹੈ ਸਾਰਿਆਂ ਨੂੰ ਫਟਾਉਂਦੀ ਹੈ ਗੱਲ ਜੇ ਬੈਰੀ ਬਗਾਨਾ ਨਹੀਂ ਹੈ ਤਾਂ ਰੇਣ ਸਭ ਦੀ ਮਨ ਜੇ ਮਨ ਮੰਨਦਾ ਨਾ ਕੋਈ ਬੈਰੀ ਨਾ ਹੈ ਬਗਾਨਾ ਫਿਰ ਇਹਦੀ ਗੱਲ ਸਾਰਿਆਂ ਨੂੰ ਚੰਗੀ ਲੱਗਦੀ ਹੈ ਸਭ ਦੀ ਰਹਿਣ ਸਾਰਿਆਂ ਦੀ ਬੁੱਧੀ ਚ ਹਜ਼ਮ ਹੁੰਦੀ ਗੱਲ ਇਹ ਐ ਤਾਂ ਨਹੀਂ ਵੀ ਆਪਣੇ ਆਪ ਨੂੰ ਨਿਮਾਣਾ ਕਰਨਾ ਉਹਨੂੰ ਇਹ ਇਹ ਵੀ ਨਿਮਾਣਾ ਹੀ ਹੈ ਮਾਣ ਕਿੱਥੇ ਹੈ ਇੱਥੇ ਜਾ ਕੇ ਨਾ ਕੋਈ ਬੈਰੀ ਨਾ ਹੈ ਬਗਾਨਾ ਮਾਣ ਨਾਲੇ ਬੈਰੀ ਬਗਾਨਾ ਨਿਮਾਣੇ ਦਾ ਸਾਡਾ ਮੀਟਰ ਕੀ ਹੋਊਗਾ ਮੀਟਰ ਇਹ ਹੈ ਕਿ ਨਾ ਕੋਈ ਬੈਰੀ ਨਾ ਹੈ ਬਗਾਨਾ ਤੇ ਮੀਟਰ ਸ਼ਰਤ ਵੀ ਤਾਂ ਕੋਈ ਲਾਉਣੀ ਚਾਹੀਦੀ ਹੈ ਠੀਕ ਹੈ ਜੀ ਸ਼ਰਤ ਹੈ ਵੀ ਬੈਰੀ ਬਗਾਨਾ ਪਟਾ ਅੰਦਰੋਂ ਰੇਣ ਸਗਲ ਈਆ ਮਨ ਕਰੈ ਵੀ ਇਹ ਮਨ ਨੂੰ ਸਗਲ ਦੀ ਰੇਣ ਕਰ ਦੇਵੇ ਜੀ ਮਨੇ ਹੰਕਾਰ ਦਾ ਰੂਪ ਹੈ ਹੋਰ ਹੈ ਕੀ ਸਗਲ ਕੌਣ ਹੈ ਜੀ ਰੇਣ ਸਗਲ ਈਆ ਮਨ ਕਰੈ ਸਾਰਿਆਂ ਦੀ ਗੁਰਮੁਖਾਂ ਦੀ ਜਿੰਨੇ ਵੀ ਸੰਸਾਰ ਦੇ ਮਨੁੱਖ ਨੇ ਮਾਨਵਤਾ ਦੀ ਜਿਨ੍ਹਾਂ ਨੂੰ ਉਪਦੇਸ਼ ਦੇ ਸਕਦੇ ਹਾਂ ਅੱਛਾ ਜੀ ਤੁਹਾਡਾ ਗਿਆਨ ਹੈ ਇਹ ਰੇਣ ਹੈ ਗਿਆਨ ਸਰੂਪ ਬਣਾ ਦੇਵੇ ਮਨ ਨੂੰ ਜੋਤ ਸਰੂਪ ਬਣਾ ਦੇਵੇ ਰੇਣ ਤੋਂ ਭਾਵ ਜੋਤ ਸਰੂਪ ਹੈ ਜੀ ਹਾਂ ਆ ਸੂਰਜ ਦਿੰਦਾ ਸਾਨੂੰ ਹੋਰ ਕੀ ਦਿੰਦਾ ਸੂਰਜ ਦੀ ਲਾਈਟ ਹੈ ਜਿਹੜੀ ਉਹ ਰੇਣੇ ਬਣ ਕੇ ਆ ਰਹੀ ਹੈ ਸਾਡੇ ਕੋਲ ਹੋਰ ਕੀ ਹੈ ਠੀਕ ਹੈ ਮੈਨੂੰ ਬੁੱਧੀਮਾਨ ਕਰ ਲਵੇ ਔਰ ਉਪਦੇਸ਼ ਦਵੇ ਫਿਰ ਬਾਕੀਆਂ ਨੂੰ ਕਾਲੇ ਲਿਖਣਾ ਨੇ ਕਾਲੇ ਲਿਖਣਾ ਲਿਖੇ ਚਿੱਟੇ ਲੇਖ ਲਿਖੇ ਠੀਕ ਹੈ ਰੇਣ ਸਗਲ ਜਾਂ ਮਨ ਕਰੈ ਇਹਉ ਕਰਮ ਕਮਾਏ ਇਹ ਵਾਲੇ ਕਰਮੇ ਕਮਾਵੇ ਹਾਂ ਇਹ ਕਰਮ ਕਮਾਵੇ ਸਾਰਿਆਂ ਦੇ ਅੰਦਰ ਰੋਸ਼ਨੀ ਕਰੇ ਸਭ ਦੇ ਅੰਦਰ ਨੂੰ ਰੋਸ਼ਨ ਕਰੇ ਕਾਲਾ ਨਾ ਕਰੇ ਇਹਦੇ ਨਾਲ ਫਿਰ ਹੁਕਮ ਹੈ ਬੁੱਝੇ ਸਦਾ ਸੁਖ ਹੋਊਗਾ ਹਾਂਜੀ ਫਿਰ ਹੁਕਮ ਨੂੰ ਵੀ ਬੁੱਝ ਲੇਗਾ ਤੂੰ ਤੂੰ ਹੁਕਮ ਨੂੰ ਬੁੱਝੇਗਾ ਜੇ ਸਾਰਿਆਂ ਦੀ ਰੇਣ ਬਣੇਗਾ ਠੀਕ ਹੈ ਜੀ ਜੀ ਇੱਥੇ 31ਵੀਂ ਪੌੜੀ ਦਾ ਉਪਦੇਸ਼ ਸਮਾਪਤ ਹੈ ਜੀ ਤਾਂ ਉਪਦੇਸ਼ ਇਹੀ ਹੈ ਜਿਹੜੀ ਰਾਣਾ ਸੀ ਲੜਨੀ ਹੈ ਲੜਾਈ ਲੜਨੀ ਹੈ ਉਹ ਮਨ ਨਾਲੇ ਲੜਨੀ ਹੈ ਜੀ ਹਾਂਜੀ ਹਾਂਜੀ ਤੇ ਮਨਮਤ ਦੇ ਮੂਰੇ ਨਾ ਸੀ ਨਿਵਣਾ ਨਾ ਉਹਦੇ ਮੂਰੇ ਕੋਈ ਹੋਰ ਉਹਨਾਂ ਦਾ ਉਪਦੇਸ਼ ਸੁਣਨਾ ਉਹ ਨੂੰ ਨਹੀਂ ਮੰਨਣਾ ਕਿਸੇ ਮਨਵਾਦੀ ਗੱਲ ਨੂੰ ਉਹਨਾਂ ਦਾ ਮੁਖ ਹੋਣ ਦੀ ਲੋੜ ਨਹੀਂ ਆਪਾਂ ਸਾਖਤ ਸੰਗ ਨਾਲ ਖਿੱਚੇ ਹੋ ਜਾਈਏ ਭਾਗ ਠੀਕ ਹੈ ਜੀ ਇੱਥੇ ਨਾਣੇ ਅੱਖਰ ਦਾ ਉਪਦੇਸ਼ ਦੀ ਸਮਾਪਤੀ ਹੈ ਜੀ ਹਾਂ ਜੀ